ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹਣ ਮੰਨ ਸੁਣਿਆ ਈਸ਼ਰ ਬ੍ਰਹਮਾ ਈਸ਼ਰ ਸਿੱਧੀ ਜੀ ਬ੍ਰਹਮਾ ਇੰਦਰ ਵਿਸ਼ਨੂੰ ਦੇ ਥਾਂ ਰਾਜਾ ਇੰਦਰ ਵੀ ਰਾਜਾ ਵਿਸ਼ਨੂੰ ਵੀ ਰਾਜਾ ਇੰਦਰ ਵਿਸ਼ਨੂੰ ਦਾ ਅਵਤਾਰ ਹੈ ਤੇ ਇੰਦਰ ਲਿਖਦਾ ਵਿਸ਼ਨੂੰ ਨੇ ਵਿਸ਼ਨੂੰ ਆਉਂਦਾ ਨਹੀਂ ਸੀ ਕਵਤਾ ਵਿੱਚ ਫਿੱਟ ਨਹੀਂ ਸੀ ਉਹ ਜੇ ਈਸ਼ਰ ਬ੍ਰਹਮਾ ਹੈ ਸੁਣੀ ਅਸਲ ਦੇ ਵਿੱਚ ਲੱਗਦਾ ਰਿਹਾ ਸੁਣੀ ਗਾਣੇ ਨੂੰ ਸਿਆਰੀ ਨਾਲ ਹੁੰਦਾ ਸੁਣੀ ਜਿਵੇਂ ਭਗਤੀ ਹੁੰਦਾ ਸਿਆਰੀ ਨਾਲ ਇਹਵੇਂ ਸੁਣੀ ਲੱਗਦਾ ਸੁਣੀ ਅਲੱਗਾ ਐ ਅਲੱਗ ਸੁਣੀ ਐ ਦਾ ਸੁਣੀ ਹੈ ਕੀ ਸੁਣੀ ਹੈ ਆਕਾਸ਼ ਬਾਣੀ ਸੁਣੀ ਹੈ ਸੁਣੀ ਜਾਊਗੀ ਬਾਣੀ ਬਾਣੀ ਸੁਣੀ ਜਾਊਗੀ ਇਸ ਤਰ੍ਹਾਂ ਤੇ ਜਿਹੜੇ ਅਵਤਾਰ ਨੇ ਇਹ ਚੇਲੇ ਨੇ ਬ੍ਰਹਮਾ ਦੇ ਚੇਲੇ ਨੇ ਇਹ ਬ੍ਰਹਮਾ ਖੁਦ ਹੈ ਔਰ ਇੰਦਰ ਨੇ ਸ਼ਿਵ ਜੀ ਦੇ ਸ਼ਿਵ ਜੀ ਇਹ ਈਸ਼ਰ ਹੈ ਬ੍ਰਹਮਾ ਪੰਡਤ ਨੇ ਬ੍ਰਹਮਾ ਦੇ ਚੇਲੇ ਨੇ ਇੰਦਰ ਰਾਜਾ ਤੇ ਤਿੰਨ ਕਿਸਮ ਦੇ ਭਗਤੀਆਂ ਨੇ ਇੱਕ ਵੇਦ ਦਾ ਵੇਦ ਪੜਦੇ ਨੇ ਵੇਦ ਪੜੇ ਪੜ ਪੜਤ ਬੋਏ ਇੱਕ ਰਾਜਾ ਹੈ ਉਹਦਾ ਅਲੱਗ ਧਰਮ ਹੈ ਰਾਜ ਧਰਮ ਇੱਕ ਸ਼ਿਵਜੀ ਸਮਾਧੀ ਲਾਉਂਦਾ ਬਾਅਦ ਦੇ ਵਿੱਚ ਜਿਹੜੇ ਸੀ ਬ੍ਰਹਮ ਗਿਆਨ ਦੇ ਮਗਰ ਜਾ ਰਹੇ ਲੋਕ ਬ੍ਰਹਮ ਗਿਆਨੀ ਜਿਵੇਂ ਅਸੀਂ ਸਿੱਖ ਧਰਮ ਨੂੰ ਮੰਨਦੇ ਹਾਂ ਉਹ ਰਾਜੇ ਨਾਲ ਰਲ ਗਏ ਜਿਵੇਂ ਅਸੀਂ ਰਾਜ ਨੂੰ ਪਏ ਸਿੱਖ ਰਾਜ ਨੂੰ ਪਏ ਨੇ ਇਹ ਪੰਡਤ ਵੀ ਰਾਜੇ ਦੇ ਅਧੀਨ ਹੋ ਗਏ ਸੀ ਰਾਜ ਦੇ ਤਾਂ ਹੀ ਗਿਆਨ ਹੋਇਆ ਸੀ ਸਿੱਖਾਂ ਵੀ ਗਿਆਨ ਰਾਜ ਨਾਲੇ ਹੋਇਆ ਹੋਇਆ ਔਰ ਪੜਿਆ ਕੱਬ ਕੇ ਬਾਹਮਣ ਹੋਏ ਬਾਹਮਣ ਦਾ ਮਤਲਬ ਦਾ ਬਾਹਮਣ ਦਾ ਮਤਲਬ ਬ੍ਰਹਮ ਗਿਆਨੀ ਸਿੱਖ ਦਾ ਵੀ ਮਤਲਬ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਦਾ ਰਾਜ ਨਾ ਕਿਉਂ ਰਾਜ ਤਾਂ ਫਸਣ ਵਾਲੀ ਚੀਜ਼ ਹੈ ਮਾਇਆ ਚ ਫਸਾਉਣ ਵਾਲੀ ਚੀਜ਼ ਹੈ ਜਿਹਨੇ ਗਾਹਾਂ ਤੁਰਨਾ ਹੈ ਜਿਹਦੀ ਪੈੜਾ ਗਾਹਾਂ ਦਲਦਲ ਚ ਵੜੂਗਾ ਤੇ ਦਲਦਲ ਹੈ ਦਲਦਲ ਚ ਫਸਿਆ ਵਿੱਚ ਰਹਿ ਗਿਆ ਉਹ ਦਲਦਲ ਤੋਂ ਪਾਸੇ ਦੀ ਬਚ ਕੇ ਜਾਊਗਾ ਇਹ ਰਾਜ ਦਾ ਦਲਦਲ ਹੈ ਸਿਆਸਤ ਦਾ ਦਲਦਲ ਹੈ ਸਾਰੇ ਮੰਦਰ ਦਲਦਲ ਹੈ ਸਿਆਸਤ ਦੁਨੀਆ ਵੀ ਬੜੀ ਹੈ ਨਾ ਵੀ ਹੋਵੇ ਉਹ ਵੀ ਦਲਦਲ ਹੈ ਸਿਆਸਤ ਸਚਾਈ ਹੈ ਤੁਸੀਂ ਸੱਚ ਬੋਲੇ ਨਹੀਂ ਸਕਦੇ ਫਿਰ ਆਪਣੀ ਜਿਹੜੀ ਹੈ ਆਪਣੇ ਵਾਸਤੇ ਹੈ ਸਭ ਕੁਝ ਸਵਾਰਥ ਜਿਹਨੂੰ ਕਹਿੰਦੇ ਸਵਾਰਥੀ ਆਪਣੇ ਵਾਸਤੇ ਕਰਦਾ ਜੋ ਕੁਝ ਕਰਦਾ ਤੇ ਇਹ ਆ ਪਰਮਾਰਥ ਧਰਮੋਂ ਦਾ ਪਰਮਾਰਥ ਉਹ ਸ਼ਿਵ ਜੀ ਨੇ ਰਾਜ ਵੱਲੋਂ ਜਾਂਦਾ ਜਿਹਦੇ ਕੋ ਬ੍ਰਹਮ ਗਿਆਨ ਹੈ ਜੀ ਸਿੱਖ ਭਜੇ ਫਿਰਦੇ ਨੇ ਦੋਨਾਂ ਦਾ ਸਾਥ ਜੰਗਾ ਨੇ ਰਾਜ ਤੋਂ ਦੂਰ ਨੇ ਹਾਲਾਂਕਿ ਉਹਨਾਂ ਕੋ ਬ੍ਰਹਮ ਗਿਆਨ ਨਹੀਂ ਪਰ ਉਹਨਾਂ ਨੂੰ ਇਹ ਪਤਾ ਬ੍ਰਹਮ ਗਿਆਨ ਵਾਸਤੇ ਰਾਜ ਬਿਲਕੁਲ ਦਲਦਲ ਹੈ ਉਹ ਜੰਗਲ ਇਹ ਜਿਹੜੇ ਸੰਸਾਰੀ ਸੁੱਖ ਨੇ ਜਿਸ ਸੁੱਖ ਤੇ ਸ਼ਿਵ ਬ੍ਰਹਮ ਡਰਾਣਾ ਰਾਜ ਦੇ ਸੁੱਖ ਤੇ ਤਾਂ ਸ਼ਿਵ ਔਰ ਬ੍ਰਹਮ ਦੋ ਡਰੇ ਨੇ ਦੋ ਜਣੇ ਡਰੇ ਨੇ ਬ੍ਰਹਮ ਨੇ ਜਿਹੜੇ ਸੀ ਬ੍ਰਹਮ ਗਿਆਨ ਪੜਨ ਵਾਲੇ ਜਿਵੇਂ ਸਿੱਖ ਨੇ ਔਰ ਸ਼ਿਵ ਜੀ ਦੇ ਇਹ ਦੋਏ ਬੰਦੇ ਧਾਰਮਿਕ ਨੇ ਦੋਏ ਡਰੇ ਨੇ ਪਿਛੇ ਨੂੰ ਨਹੀਂ ਡਰਿਆ ਉਹ ਚਿੰਬੜਦਾ ਰਾਜ ਨੂੰ ਚਿੰਬੜਦਾ ਰਹੇ ਜੇ ਸੁਖ ਤੇ ਬਾਅਦ ਦੁੱਖ ਹੈ ਸੁਖ ਮੰਗੇ ਦੁੱਖ ਅੱਗੇ ਆਏ ਸੋ ਸੁਖ ਹਮੂ ਨਾ ਮੰਗਿਆ ਭਾਏ ਤੇ ਸ਼ਬਦ ਨੇ ਗੁਰਬਾਣੀ ਦੇ ਵਿੱਚ ਤਕਵੀਰ ਨੇ ਕਹਿਤਾ ਸੀ ਪਰ ਇਹਨਾਂ ਨੂੰ ਗੁਰਬਾਣੀ ਦੇ ਕੀ ਲੱਗੇ ਸਿੱਖਾਂ ਨੂੰ ਕੀ ਮਤਲਬ ਇਹਨਾਂ ਦਾ ਸਭ ਕੁਝ ਬਦਲ ਦਿੱਤਾ ਆਪਣੇ ਸਵਾਰਥ ਵਾਸਤੇ ਅੰਨੇ ਹੋ ਗਏ ਗੁਰਬਾਣੀ ਤਾਂ ਉੱਥੇ ਹੀ ਖੜੀ ਹੈ ਹੋਈ ਲਿਖਿਆ ਤਾਂ ਮਟਾ ਨਹੀਂ ਸਕਦੇ ਇਹ ਜਿਹੜੇ ਪੜ੍ਹ ਲਿਖੇ ਤਾਂ ਦੇਖ ਲੈਣਗੇ ਵੀ ਕੀ ਕਰਦੇ ਨੇ ਉਹਨਾਂ ਨੂੰ ਸਮਝ ਆ ਜੂਗੀ ਸਿੱਖੇ ਨਹੀਂ ਹਨ ਇਹਨਾਂ ਨੂੰ ਕਹਿੰਦਾ ਕੌਣ ਸਿੱਖ ਮੂਰਖ ਹੋ ਜਿਹੜਾ ਨੂੰ ਸਿਰ ਸਮਝੂ ਗੁਰਬਾਣੀ ਤੋਂ ਅਣਜਾਣ ਸ਼ਿਵ ਜੀ ਈਸ਼ਰ ਬ੍ਰਹਮਾ ਇੰਦ ਇਹ ਕਹਿੰਦੇ ਨੇ ਬਾਣੀ ਦਾਵੇ ਕਰੇ ਹੋਏ ਨੇ ਇਹਨਾਂ ਨੇ ਸਾਨੂੰ ਆਕਾਸ਼ ਬਾਣੀ ਸੁਣੀ ਹੈ ਸੁਣੀ ਕਿ ਨੂੰ ਸੁਣੀ ਨਹੀਂ ਕਿ ਸਾਨੂੰ ਪਰ ਜੇ ਕਹਿਣ ਨਹੀਂ ਸੁਣੀ ਫਿਰ ਤੁਹਾਨੂੰ ਨਹੀਂ ਬਈਦਾ ਫਿਰ ਦੁਨੀਆ ਨਹੀਂ ਮਗਰ ਲੱਗਦੀ ਸਾਲ ਵੀ ਬਹੁਤ ਕਹਿੰਦੇ ਨੇ ਆਕਾਸ਼ਵਾਣੀ ਇਹ ਫਲਾਣਾ ਢਿਮਕਾ ਦੁਨੀਆ ਈਸ਼ਰ ਬ੍ਰਹਮਾ ਇੰਦ ਆਕਾਸ਼ਵਾਣੀ ਨੂੰ ਸਾਰੇ ਮੰਨਦੇ ਨੇ ਵੀ ਹੁੰਦੀ ਹੈ ਕਹਿਣ ਦਾ ਮਤਲਬ ਹੈ ਆਕਾਸ਼ਵਾਣੀ ਦੀ ਹੋਂਦ ਨੂੰ ਮੰਨਦੇ ਨੇ ਸਾਰੇ ਪਰ ਕੀ ਹੁੰਦੀ ਹੈ ਉਹ ਤਾਂ ਉਹੀ ਦੱਸੂ ਜੀ ਨਾ ਸੁਣੀ ਹੈ ਜਿਹਦਾ ਸ਼ਬਦ ਨਾਲ ਸੰਪਰਕ ਹੋਊ ਤੇ ਸ਼ਬਦ ਦਾ ਮੇਲ ਹੋਊ ਦੱਸੂ ਤਾਂ ਉਹੀ ਇਹਨਾਂ ਕੰਨਾਂ ਦੇ ਤਾਂ ਸੁਣਿਓ ਨਹੀਂ ਆਣੀ ਪਹਿਲੀ ਗੱਲ ਉਹ ਜਿਹੜੇ ਸੁਣਦੇ ਨੇ ਕੰਨਾਂ ਦੇ ਸੁਣਦੇ ਦਾਵੇ ਕਰਦੇ ਨੇ ਕੰਨਾਂ ਦੇ ਸੁਣਨ ਵਾਲੀ ਉਹ ਚੀਜ਼ ਹੀ ਨਹੀਂ ਉਹ ਹਿਰਦੇ ਚੋਂ ਸੁਣ ਜਾਣੀ ਹੈ ਤਰੋਂ ਹਿਰਦਾ ਵੀ ਆਕਾਸ਼ ਹੈ ਇਹ ਵਾਲ ਨੇ ਆਕਾਸ਼ ਨੂੰ ਸਮਝਦੇ ਨੇ ਹਿਰਦੇ ਆਕਾਸ਼ ਵੱਲ ਧਿਆਨ ਨਹੀਂ ਕਰਦੇ ਆਤਮਾ ਹਿਰਦੇ ਆਕਾਸ਼ ਰਹਿੰਦੀ ਉੱਥੇ ਸੁਣੀ ਉਹਨੇ ਉੱਥੇ ਕੰਨਾਂ ਦੀ ਕੀ ਲੋੜ ਹੈ ਜਿਨ੍ਹਾਂ ਦੇ ਆਤਮਾ ਖੋਪੜੀ 'ਚ ਰਹਿੰਦੀ ਹੈ ਨਾ ਸੰਸਾਰ 'ਚ ਉਹਨਾਂ ਨੂੰ ਕਰਨਾ ਸੇ ਲੋੜ ਹੈ ਤੁਹਾਨੂੰ ਉਹਨਾਂ ਦੀ ਖੋਪੜੀ ਖਰਾਬ ਹੈ ਇੱਥੇ ਰਹਿੰਦੀ ਆਤਮਾ ਦਿਮਾਗ ਨੂੰ ਸਮਝਦੇ ਨੇ ਉਹ ਦਿਮਾਗ ਖਰਾਬ ਹੈ ਤਾਂ ਸਮਝਦੇ ਨੇ ਦਿਮਾਗ ਖਰਾਬ ਹੋਵੇਂ ਕਰ ਦਿੰਦੀ ਆ ਹੋਵੇਂ ਉਹਨਾਂ ਦੇ ਵਿੱਚ ਦਿਮਾਗ ਵੈਸੇ ਖਰਾਬ ਚੀਜ਼ ਨਹੀਂ ਹੁੰਦੀ ਹੋਵੇਂ ਖਰਾਬ ਕਰ ਦਿੰਦੀ ਹੈ ਲੋਭ ਖਰਾਬ ਵਕਾਰ ਨਾਲ ਜਿਹੜੇ ਦਿਮਾਗੇ ਖਰਾਬ ਕਰਦੇ ਨੇ ਹੋਰ ਕਰਦੇ ਕੀ ਨੇ ਦੁਰਮਤ ਦਿਮਾਗੇ ਖਰਾਬ ਕਰਦੀ ਹੈ ਹੋਰ ਕਰਦੇ ਕੀ ਨੇ ਲੋਭ ਜਾਂਦੀ ਜੀ ਨਹੀਂ ਕਰਦਾ ਕਤਲ ਕਰ ਦਿੰਦਾ ਰਿਸ਼ਤੇਦਾਰੀਆਂ ਟੁੱਟ ਜਾਂਦੀਆਂ ਪ੍ਰੇਮ ਹੋਣੇ ਨਹੀਂ ਹੁੰਦਾ ਵੈਰ ਵਿਰੋਧ ਫਸਾ ਦਿੰਦਾ ਵਕਾਰ ਦਿਮਾਗੇ ਖਰਾਬ ਕਰਦੇ ਨੇ ਹੋਰ ਕੀ ਕਰਦੇ ਸੁਣਿਆ ਈਸ਼ਰ ਬ੍ਰਹਮਾ ਇੰਦ ਇਹ ਵੀ ਕਹਿੰਦੇ ਝੂਠ ਮੂਠ ਕਹਿੰਦੇ ਨੇ ਸੁਣਿਆ ਸੁਣੀ ਐ ਮੁੱਖ ਸਲਾਹਣ ਮੰਦ ਜਿਨ੍ਹਾਂ ਨੇ ਸੁਣਿਆ ਨਾ ਉਹ ਤਾਂ ਰਵਦਾਸ ਪਰ ਕਹਿੰਦੇ ਦੱਸਤੀ ਉਹਦੀ ਸਿਫਤ ਕਰਕੇ ਫਿਰ ਜਿਹੜੀ ਚੀਜ਼ ਸੁਣੀ ਉਸੇ ਦੀ ਸਿਫਤ ਕੀਤੀ ਹੈ ਰਵਦਾਸ ਨੇ ਹੁਕਮ ਸੁਣਿਆ ਹੁਕਮ ਦਾ ਵਿਖਿਆਨ ਕੀਤਾ ਹੁਕਮ ਸੁਣਿਆ ਹੁਕਮ ਦਾ ਵਿਖਿਆਨ ਕੀਤਾ ਹੁਕਮ ਦੀ ਸਿਫਤ ਸਲਾਹ ਕੀਤੀ ਹੈ ਹੁਕਮ ਨਹੀਂ ਕੀਤੀ ਹਾਕਮ ਨਹੀਂ ਕੀਤੀ ਹਾਕਮ ਹੁਕਮ ਇੱਕੋ ਹੀ ਗੱਲ ਹੈ ਹਾਕਮ ਔਰ ਹੁਕਮ ਨੂੰ ਅਡ ਨਹੀਂ ਕਰ ਸਕਦੇ ਅਸੀਂ ਸੰਸਾਰ ਦੇ ਹਾਕਮ ਹੁਕਮ ਅਡ ਅੱਡ ਹੁੰਦੇ ਨੇ ਭਾਵੇਂ ਉਹ ਦੁਨੀਆ ਦੇ ਵਿੱਚ ਅਸਲ 'ਚ ਇੱਥੇ ਤਾਂ ਹਾਕਮਾਂ ਨੂੰ ਪਾਵਰਾਂ ਦਿੱਤੀਆਂ ਜਾਂਦੀਆਂ ਨੇ ਸੰਸਾਰ 'ਚ ਤੈਨੂੰ ਆ ਪਾਵਰ ਹੈ ਜਾਂ ਨਹੀਂ ਹੈ ਵਧਾ ਲਓ ਪਾਵਰਾਂ ਘਟਾ ਲਓ ਉਹ ਤਾਂ ਉਹ ਤਾਂ ਪਾਵਰ ਕੋਈ ਘਟਾ ਬਣਾ ਸਕਦਾ ਹੀ ਕਿਸੇ ਸੰਸਾਰ ਦੀ ਪਾਵਰ ਨਹੀਂ ਦਿੱਤੀ ਹੋਈ ਉੱਥੇ ਇਸ ਕਰਕੇ ਹੁਕਮ ਔਰ ਹਾਕਮ ਇਕੱਠੇ ਹੀ ਨੇ ਸੁਣਿਆ ਮੁਖ ਸਲਾਹਣ ਮੰਦ ਜਿਹੜੇ ਬਿਲਕੁਲ ਮੰਦ ਲੋਕ ਸੀ ਨਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੋਂ ਇਲਾਵਾ ਗਰੀਬ ਲੋਕ ਜਿਨ੍ਹਾਂ ਨੂੰ ਨੀਚ ਵੀ ਕਹਿੰਦੇ ਸੀ ਉਹਨਾਂ ਨੇ ਸਿਰਫ ਸਲਾਹ ਕੀਤੀ ਹੈ ਫਿਰ ਉਹਦੀ ਜੇ ਸੁਣੀ ਹੈ ਤਾਂ ਜਿਹਨੇ ਸੁਣੀ ਉਹਨੇ ਸਿਰਫ ਸਲਾਹ ਕੀਤੀ ਹੈ ਸ਼ੰਭੂਕਰੀ ਸੀ ਨਾ ਸੁਣੀ ਸੀ ਜਿਹੜੇ ਸਵਾਲ ਜਵਾਬ ਸੰਦੂਕ ਰਿਸ਼ੀ ਨੇ ਕੀਤੇ ਨੇ ਜਿਵੇਂ ਲਿਖੇ ਨੇ ਰਾਮਚੰਦਰ ਨਾਲ ਉਹਨੂੰ ਇੱਕ ਗੱਲ ਨਹੀਂ ਆਈ ਰਾਮਚੰਦਰ ਜਿਹਨੂੰ ਅਵਤਾਰ ਕਹਿੰਦੇ ਉਹਨਾਂ ਦਾ ਲਾਜਵਾਬ ਕਰਦਾ ਸਾਰਾ ਹਿੰਦੂ ਧਰਮ ਧਸਤ ਕਰਕੇ ਰੱਖ ਦਿੱਤਾ ਸੰਦੂਕ ਰਿਸ਼ੀ ਨੇ ਉਹ ਵੇਦ ਵਿੱਚੋਂ ਬੋਲਦਾ ਰੂੜੇ ਆੜੇ ਦਾ ਪਤਾ ਨਹੀਂ ਕੁਝ ਵੀ ਨਹੀਂ ਪਤਾ ਲਾਜਵਾਬ ਹੋ ਗਿਆ ਇਹ ਗੱਲ ਕਹੀ ਜਾਂਦਾ ਵੀ ਤੂੰ ਮੈਨੂੰ ਗੁੱਸਾ ਨਾ ਦਵਾ ਮੈਂ ਤੇਰਾ ਸਿਰ ਵੜ ਦੂੰ ਆਇਆ ਤਾਂ ਗਾਹਾਂ ਰਾਮਚੰਦਰ ਨੂੰ ਕੋਈ ਜਵਾਬ ਨਹੀਂ ਆ ਰਿਹਾ ਆਪਣੀ ਸੰਸਾਰੀ ਸ਼ਕਤੀ ਦਾ ਭੈ ਦੇ ਰਿਹਾ ਧਰਮ ਦਾ ਕੋਈ ਜਵਾਬ ਨਹੀਂ ਦੇ ਰਿਹਾ ਧਰਮ ਦਾ ਉੱਤੇ ਲਾਜਵਾਬ ਕਰਤਾ ਸੁਣਿਆ ਮੁਖ ਸਾਰਾ ਹਣ ਰਾਮਚੰਦਰ ਕੌਣ ਹੈ ਰਾਮਚੰਦਰ ਹੈ ਵਿਸ਼ਨੂੰ ਦਾ ਅਵਤਾਰ ਵਿਸ਼ਨੂੰ ਸਾਖਸ਼ਾਤ ਇੰਦਰ ਦਾ ਅਵਤਾਰ ਇੰਦਰ ਸਾਖਸ਼ਾਤ ਇੰਦਰ ਆ ਗਿਆ ਤਾਂ ਇੱਕ ਪਾਸੇ ਇੱਕ ਪਾਸੇ ਮੰਦ ਹੈ ਸਬੂਕ ਹੈ ਕੀਤੀ ਹੈ ਨਾ ਸਿਰ ਸਲਾਹ ਨੇ ਉਹਨੇ ਸੁਣੀ ਸੀ ਰਾਮਚੰਦਰ ਨੂੰ ਨਹੀਂ ਸੁਣੀ ਉਹਨੇ ਆਕਾਸ਼ਵਾਣੀ ਸੁਣੀ ਸੀ ਰਾਮਚੰਦਰ ਨੇ ਸੁਣੀ ਨਹੀਂ ਸੀ ਤਾਂ ਨਹੀਂ ਰਾਮਚੰਦਰ ਨੂੰ ਜਵਾਬ ਆਇਆ ਹਾਂਜੀ ਸੁਣੀਏ ਜੋਗ ਜੁਗਤੀ ਤਨ ਭੇਗ ਸੁਣਿਆ ਜਿਹੜੇ ਸੁਣੇ ਹੈ ਉਹਨੂੰ ਜੋਗ ਦੀ ਜੂਤੀ ਆਈ ਹੈ ਜੁੜਨਾ ਕਿਹਨੇ ਹੈ ਕਿਹਦੇ ਨਾਲ ਜੁੜਨਾ ਹੈ ਔਰ ਤਨ ਦਾ ਵੀ ਭੇਜ ਆ ਗਿਆ ਜਿਹੜਾ ਸਰੀਰ ਹੈ ਤਾਂ ਦੋ ਕਿਸਮ ਦਾ ਸਰੀਰ ਅਲੱਗ ਤਾਂ ਹੈ ਅੰਦਰ ਅਲੱਗ ਤਾਂ ਤਾਂ ਦੋ ਹੋ ਗਏ ਨਾ ਤਨ ਭੇਜ ਕੰਨ ਦੀਆਂ ਨਾੜੀਆਂ ਨੂੜੀਆਂ ਦੀ ਗੱਲ ਨਹੀਂ ਤੂੰ ਕੀਤੀ ਹੋਈ ਇੱਥੇ ਕੰਨ ਭੇਦ ਹੈ ਅਸਲੀ ਤਨ ਕਿਹੜਾ ਹੈ ਸਰੀਰ ਅਸਲੀ ਤਨ ਹੈ ਨਹੀਂ ਅਸਲੀ ਤਨ ਜਿਹਨੇ ਗਵਾ ਲਿਆ ਇੱਕ ਨਕਲੀ ਤਨ ਇਹ ਸਰੀਰ ਦਾ ਆਸਰਾ ਲੈ ਸਰੀਰ ਨੂੰ ਮੰਨਨੇ ਆਪਣਾ ਤਨ ਸਮਝਿਆ ਹੈ ਮਨ ਦਾ ਤਨ ਸਰੀਰ ਹੈ ਨਹੀਂ ਇਹਦਾ ਆਪਣਾ ਤਨ ਇਹਦਾ ਹਿਰਦਾ ਮੂਲ ਹੈ ਉੱਥੇ ਜਾਂਦੇ ਨੇ ਇੱਕ ਹੋਣਾ ਹੈ ਜਨਮ ਹੋਣਾ ਫਿਰ ਇਹਨੂੰ ਤਾਂ ਦਾ ਪਤਾ ਲੱਗਣਾ ਇੱਕ ਹੋਏ ਤਾਂ ਜਿਆਦਾ ਨੇ ਆਪਣੇ ਮੂਲ ਨਾਲ ਜਾ ਕੇ ਬਸਣਾ ਫਿਰ ਤਾਂ ਇੱਕ ਹੋਣਾ ਹੈ ਉਦੋਂ ਬਾਅਦ ਜਿਹੜਾ ਇਹਦੇ ਅੰਦਰੋਂ ਪੈਦਾ ਹੋਣਾ ਜਨਮ ਹੋਣਾ ਉਹਦੇ ਬਾਅਦ ਇਹਨੂੰ ਸੁਣਨੀ ਹੈ ਬਾਣੀ ਉਹ ਪਹਿਲਾਂ ਨਹੀਂ ਸੁਣ ਜਾਂਦੀ ਜਿਹੜੇ ਪਹਿਲਾਂ ਹੀ ਸੁਣਨ ਦੀ ਗੱਲ ਕਰਦੇ ਨੇ ਸੁਣਨੇ ਸੁਣਨੀ ਕਾਦਾ ਬਾਣੀ ਇਹੀ ਨਹੀਂ ਪਤਾ ਐ ਤਾਂ ਸੁਣਦੀ ਹੋਈ ਨਹੀਂ ਜਾਈ ਜੇ ਆਦਮੀ ਅਸੀਂ ਹੈਗੇ ਆ ਉਹ ਜਾਇ ਜੇ ਹੈਗੇ ਐਵੇਂ ਹੀ ਗੱਲ ਸਾਨੂੰ ਸੁਣੀਏ ਤਪ ਕਰਦੇ ਨਹੀਂ ਬੈਠੇ ਬੈਠੇ ਗੱਲ ਬਾਣੀ ਸੁਣੀ ਇਦਾਂ ਹੀ ਸੁਣਦੀ ਹੁੰਦੀ ਇੱਕ ਹੋਏ ਤਾਂ ਉਗਵੇ ਵਾਲੀ ਗੱਲ ਜਿਹੜੀ ਹੈ ਇਹ ਹੈ ਨਾਲ ਹੋਰ ਕਿਸੇ ਵਕਤ ਵਿੱਚ ਇੱਕ ਹੋਏ ਤਾਂ ਉਗਵੇ ਵਾਲੀ ਗੱਲ ਹੈ ਹੀ ਨਹੀਂ ਕਿਸੇ ਗ੍ਰੰਥ 'ਚ ਸਿਰਫ ਕੁਰਬਾਨੀ ਦੇ ਬਿਨਾਂ ਹੋਰ ਕਿਸੇ ਗ੍ਰੰਥ 'ਚ ਗੱਲ ਨਹੀਂ ਹੈ ਕਿ ਇਹ ਢਾਲ ਹੈ ਇਹ ਦੋ ਹਿੱਸਿਆਂ ਜੁੜਿਆ ਹੋਇਆ ਮਨ ਔਰ ਚਿੱਤ ਦੇ ਹਿੱਸੇ ਦੋ 'ਚ ਹੋਇਆ ਜਿੰਨਾ ਜਰ ਇੱਕ ਨਹੀਂ ਹੁੰਦਾ ਇਹ ਇੱਕ ਕਿਵੇਂ ਹੁੰਦਾ ਹੁੰਦਾ ਜਦੋਂ ਮਾਇਆ ਦੀ ਭੁੱਖ ਮੁੱਕ ਜਾਂਦੀ ਹੈ ਮਾਇਆ ਹੀ ਦੋ ਥਾਂ ਕਰਦੀ ਹੈ ਸਰੀਰ ਮਾਇਆ ਦਾ ਹੁੰਦਾ ਸਰੀਰ ਮਾਇਆ ਨਾਲ ਸੰਬੰਧ ਤੋੜ ਲੈਂਦਾ ਹੈ ਮਾਇਆ ਦੀ ਚਿੰਤਾ ਤਿਆਗ ਦਿੰਦਾ ਮਾਇਆ ਦੀ ਭੁੱਖ ਤਿਆਗ ਤਿਆਗ ਦਿੰਦਾ ਫਿਰ ਇੱਕ ਜਿੱਦੋਂ ਲਾਇਆ ਨਹੀਂ ਮੁਖ ਨੂੰ ਨੇ ਜਿਉਂ ਜਿਉਂ ਆਪਦਾ ਤੇ ਜਿਉਂ ਅੰਤਰਮੁਖੀ ਹੁੰਦਾ ਜਾਂਦਾ ਜਿਉਂ ਤੇ ਟਿਕਾਉ ਹੁੰਦਾ ਜਾਂਦਾ ਜਦ ਪੂਰੀ ਤਿਆਗੀ ਜੋ ਪੂਰਾ ਡਿੱਗ ਜੂਗਾ ਫਿਰ ਡੋਲਦਾ ਹੀ ਨਹੀਂ ਹਿਲਦਾ ਹੀ ਨਹੀਂ ਉਤੇ ਬਾਅਦ ਉਗਵਾ ਉਤੇ ਬਾਅਦ ਪਾਣੀ ਪ੍ਰਗਟ ਹੋਣੀ ਅੰਦਰ ਸੋਣ ਲੱਗਣੀ ਹੈ ਹੁਕਮਦਾ ਬਿਰਸ਼ ਨੂੰ ਸੁਣਦੀ ਹੁੰਦੀ ਹੈ ਦਾਲੇ ਨੂੰ ਨਹੀਂ ਸੁਣਦੀ ਹੁੰਦੀ ਬਿਰਸ਼ ਨੂੰ ਸੁਣਦਾ ਵੀ ਹੈ ਦੀਦਾ ਵੀ ਹੈ ਜਿਹੜਾ ਬੀਜ ਹੈ ਉਹਨੂੰ ਨਾ ਸੁਣਦਾ ਨਾ ਦੀਦਾ ਇਹਦਾ ਬੀਜ ਹੈ ਬੀਜ ਵੀ ਨਹੀਂ ਇਹਦਾ ਦਾਲ ਹੈ ਸੁਣ ਕੇ ਮੈਂ ਗਈ ਜਿਹੜੇ ਕਹਿੰਦੇ ਨੇ ਸੁਣ ਗਿਆ ਜਿਹਦਾ ਦਾਲ ਹੈ ਬੀਜ ਵੀ ਨਹੀਂ ਹੈ ਤਾਂ ਸੁਣ ਕੇ ਮੈਂ ਗਈ ਇਹ ਸਭ ਝੂਠ ਹੈ ਝੂਠ ਉਹਨੇ ਤਾਂ ਇਸ਼ਾਰੇ ਝੂਠ ਰੰਗਾ ਕਰਤਾ ਇਸ਼ਾਰੇ ਦੀ ਗੱਲ ਕੀਤੀ ਹੋਈ ਹੈ ਪਤਾ ਗਾਹਾਂ ਜਾ ਕੇ ਨਾ ਕਿ ਭੇਦ ਰੱਖਦੇ ਗੱਲ ਕਹਿਣ ਸ਼ਾਰਟ ਕੇ ਕਹਿ ਗਏ ਅਸਲ ਜਪਜੀ ਸਾਹਿਬ ਦੀ ਬਾਣੀ ਸਭ ਤੋਂ ਪਿੱਛੋਂ ਲਿਖੀ ਹੋਈ ਹੈ ਕੋਲੋਂ ਗੁਰਬਾਣੀ ਦਾ ਸਾਰ ਹੈ ਵਿੱਚ ਪਿਆ ਇਹਦੀ ਵਿਆਖਿਆ ਗੁਰਬਾਣੀ ਸੁਣੀ ਆ ਮੁੱਖ ਸਾਲਾਹਣ ਮੰਦ ਜਿਹੜੇ ਮੰਦ ਨੇ ਪਹਿਲਾਂ ਜਿਹਨਾਂ ਲੋਕ ਨੀਚ ਵੀ ਕਹਿੰਦੇ ਨੇ ਕਿ ਉਹ ਵੀ ਸੁਣ ਲੈਣ ਉਹ ਵੀ ਸਾਬਤ ਕਰ ਦਿੰਦੇ ਨੇ ਸੁਣੀ ਰਵਦਾਸ ਨੇ ਸਾਬਤ ਕਰਤੀ ਸੈਣ ਆਈ ਨੇ ਸਾਬਤ ਕਰਤੀ ਇਹ ਸਭ ਨੀਚਾਂ ਜਾਉਂਦੇ ਨੇ ਧੰਨਾ ਨੀਚਾਂ ਜਾਉਂਦਾ ਭਗਤੇ ਸਾਰੇ ਤਕਰੀਬਨ ਨੀਚ ਹੋਏ ਨੇ ਜਿਹੜੇ ਜੈਦੇ ਵਰਗੇ ਹੋਏ ਨੇ ਉਹ ਬਾਵਣ ਨੂੰ ਨੀਚ ਕਹਿੰਦੇ ਨੇ ਜਿਹੜੇ ਬ੍ਰਾਹਮਣਾਂ ਚ ਹੋਏ ਨੇ ਉਹ ਬ੍ਰਾਹਮਣਾਂ ਨੂੰ ਨੀਚ ਮੰਨਦੇ ਨੇ ਭਗਤ ਬ੍ਰਾਹਮਣ ਦੇ ਖਿਲਾਫ ਨੇ ਉਹ ਬੋਲਦੇ ਨੇ ਉਹ ਤਾਂ ਗੁਰਬਾਣੀ ਦੇ ਨਾਲ ਖੜੇ ਨੇ ਉਹ ਭੱਟ ਸਾਰੇ ਹੀ ਨੇ ਬ੍ਰਾਹਮਣ ਨੇ ਸਾਰਸੁਤ ਸਾਰੇ ਗੁਰਬਾਣੀ ਨਾਲ ਖੜੇ ਨੇ ਹਿੰਦੂ ਮਤ ਦੇ ਸਾਰੇ ਉੱਠ ਖੜੇ ਨੇ ਉਹ ਇੱਕ ਮਤ ਨੇ ਸਾਰੇ ਰਿਸ਼ੀਆਂ ਮੁਨੀਆਂ ਦੀ ਆਪਣੀ ਆਪਣੀ ਮਤ ਹੈ ਸਾਰੀ ਉਹ ਇੱਕ ਬ੍ਰਹਮਾ ਦੇ ਚੇਲੇ ਚਾਰੇ ਆਪਣੀ ਆਪਣੀ ਮਤ ਹੈ ਚਾਰਾਂ ਦੀ ਚਾਰ ਪੰਥੀ ਲਾ ਲਿਆ ਡੋਡ ਮਨ ਮੁਖਾਂ ਦੀ ਇੱਕ ਮਤ ਹੁੰਦੀ ਉਹ ਨਹੀਂ ਹੁੰਦੀ ਗੁਰਮੁਖਾਂ ਦੀ ਇੱਕ ਮਤ ਤਾਂ ਹੁੰਦੀ ਉਹਨਾਂ ਦਾ ਮਨ ਰਹਿਦਾ ਹੀ ਨਹੀਂ ਮਨ ਹੁੰਦਾ ਹੀ ਨਹੀਂ ਜਿੰਨਾ ਜਰ ਮਨ ਦੀ ਹੋਂਦਾ ਮਤ ਇੱਕ ਨਹੀਂ ਹੋ ਸਕਦੀ ਮਨ ਦੀ ਹੋਂਦ ਆਪਣੀ ਵੱਖਰੀ ਹੁੰਦੀ ਹੈ ਇੱਕ ਦਾ ਸੁਭਾਅ ਆਪਣਾ ਆਪਣਾ ਹੁੰਦਾ ਸੋਚ ਆਪਣੀ ਆਪਣੀ ਹੁੰਦੀ ਹੈ ਜੇ ਸੋਚ ਖਤਮ ਹੁੰਦੀ ਹੈ ਉਹ ਤੇ ਬਾਅਦ ਜਿਹੜੀ ਸੋਚ ਹੈ ਉਹ ਇੱਕ ਹੁੰਦੀ ਹੈ ਉਹ ਸੱਚ ਤੇ ਆਧਾਰਿਤ ਹੁੰਦੀ ਹੈ ਸੱਚ ਦੇ ਆਧਾਰ ਤੇ ਜਿਹੜੀ ਹੈ ਨਾ ਸਮਝ ਸੱਚੀ ਵਾਲੀ ਪ੍ਰਗਟ ਹੁੰਦੀ ਹੈ ਉਹ ਹੋਰ ਗੱਲ ਹੈ ਹੋਰ ਗੱਲ ਸੁਣਿਆ ਮੁਖ ਸਾਰਾਹਣ ਮੰਦ ਸੁਣਿਆ ਜੋਗ ਜੁਗਤ ਆ ਜੋਗੀ ਵੀ ਹੈ ਜੋਗ ਮਾੜੀ ਗੱਲ ਨਹੀਂ ਹੈ ਪਰ ਕਿਹਨੇ ਕਿਹਦੇ ਨਾਲ ਜੁੜਨਾ ਜਿਹੜੀ ਦਾੜ ਹੈ ਉਹਨੇ ਜੁੜਨਾ ਜੋ ਕਿਹਦੇ ਨਾਲ ਹੋਣਾ ਆਪਣੇ ਮੂਲ ਨਾਲ ਹੋਣਾ ਜਿਹੜੀ ਆਤਮਾ ਟੁੱਟ ਕੇ ਮਾਇਆ ਨਾਲ ਜੁੜ ਗਈ ਸਰੀਰ ਇਹਨੇ ਮਾਇਆ ਨੂੰ ਛੱਡ ਕੇ ਆਪਣੇ ਮੂਲ ਨਾਲ ਜੁੜਨਾ ਮੂਲ ਕਿਤੇ ਮੂਲ ਅੰਦਰ ਜਿਹੜਾ ਸਾਹ ਲੈਂਦਾ ਉਹ ਮੂਲ ਜਿਹਦੀ ਵਜ੍ਹਾ ਨਾਲ ਸਾਹ ਹੁੰਦਾ ਸਾਰਾ ਜੁੜਨਾ ਤਾਂ ਸਾਹ ਸਾਹ ਸਾਹ ਤੇ ਹੋਣਾ ਸਾਹ ਵਿੱਚ ਉਹਦਾ ਸਾਹ ਤੇ ਧਿਆਨ ਹੈ ਸਾਹ ਰਹਿਣਾ ਸਾਲ ਸਾਲ ਸਿਮਰੋ ਗੋਬਿੰਦ ਮਨ ਅੰਤਰ ਕੀ ਕੇ ਅੰਦਰ ਆਸ ਅਨਿਤ ਤਿਆਗੋ ਤਰੰਗ ਅਰੇ ਆਸ ਹੈ ਨਾ ਮਾਇਆ ਦੀ ਤਰੰਗਾਂ ਉੜਦੀਆਂ ਨੇ ਨੂੰ ਤਿਆਗ ਦਿਓ ਕੌਣ ਤੇ ਅਗੂਬ ਇਹ ਤਰੰਗਾਂ ਮੈਂ ਜਾਗੀਆਂ ਆਕਾਸ਼ ਬਾਣੀ ਵੀ ਸੁਣ ਲਈ ਸੰਤ ਵੀ ਬਣ ਗਏ ਜਿਹੜੇ ਠੱਗੀ ਕਾਲ ਵਾਲੇ ਫਰਾਡ ਉਹਨਾਂ ਦੀ ਠੱਗੀ ਠੱਗਾ ਦੀ ਠੱਗੀ ਦਸੀ ਹੈ ਝੂਠ ਦੱਸਿਆ ਹਾਂਜੀ ਸੁਣੀਏ ਸ਼ਾਸਤ ਸਿਮਰਤੀ ਵੇਦ ਸ਼ਾਸਤ ਸਿਮਰਤ ਵੇਦ ਸ਼ਾਸਤ ਸਿਮਰਤ ਵੇਦਾਂ ਦੇ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਜਿਨ੍ਹਾਂ ਨੇ ਬਾਣੀ ਸੁਣੀ ਹੈ ਉਹਨਾਂ ਦੀ ਜਿਹੜੀ ਪਿੱਛੇ ਅਸੀਂ ਦਿੱਤੀ ਹੈ ਨਾ ਗੱਲ ਇਹ ਆਧਾਰ ਇਹ ਸ਼ਾਸਤ ਸਿਮਰਤ ਵੇਦ ਵੀ ਮੰਨਦੇ ਨੇ ਜਿਹੜੀ ਅਖਾਸ ਬਾਣੀ ਜਿਹੜੇ ਸੁਣਦੇ ਨੇ ਉਹਨਾਂ ਕੋਲ ਅਥਾ ਗਿਆਨ ਹੋ ਜਾਂਦਾ ਸ਼ਾਸਤਰ ਸਿਮਰਤ ਵੇਦ ਵੀ ਅਸਲ 'ਚ ਉਹਨਾਂ ਉਹੀ ਪ੍ਰਗਟ ਕਰਦੇ ਨੇ ਸ਼ਾਸਤਰ ਸਿਮਰਤ ਵੇਦਾਂ ਦਾ ਜਿਹੜਾ ਸੱਚ ਹੈ ਸ਼ਾਸਤਰ ਸਿਮਰਤ ਵੇਦ ਦਾ ਗਿਆਨ ਉਹਦੇ ਵਿੱਚ ਹੀ ਆ ਜਾਂਦਾ ਗੁਰਬਾਣੀ ਦੇ ਸਭ ਕੁਝ ਹੈ ਗਿਆਨ ਹੈ ਸ਼ਾਸਤਰ ਸਿਮਰਤ ਵੇਦਾਂ ਦਾ ਗਿਆਨ ਵਿੱਚ ਹੀ ਹੈ ਗੁਰਬਾਣੀ ਦੇ ਬੜੀ ਬੁੱਧੀ ਵਿੱਚ ਛੋਟੀਆਂ ਬੁੱਧੀਆਂ ਸਮਾਈਆਂ ਹੋਈਆਂ ਹੁੰਦੀਆਂ ਨੇ ਜਿਹੜੀ ਬੜੀ ਜਮਾਤ ਹੈ ਥੱਲੇ ਵਾਲੀਆਂ ਸਾਰੀਆਂ ਸਮਾਈਆਂ ਹੁੰਦੀਆਂ ਸ਼ਾਰਦਾ ਸਿਮਰਤ ਵੇਦ ਉਹਦੇ ਵਿੱਚ ਹੀ ਨੇ ਸ਼ਾਰਦਾ ਸਿਮਰਤ ਵੇਦ ਉਹਨੂੰ ਪੜਨ ਦੀ ਲੋੜ ਨਹੀਂ ਰਹਿੰਦੀ ਫਿਰ ਜਿਹਨੇ ਸੱਚ ਜਾਣ ਲਿਆ ਵੀ ਝੂਠ ਪੜਨ ਦੀ ਲੋੜ ਨਹੀਂ ਹੁੰਦੀ ਜੇ ਕੋਈ ਨਵਾਂ ਝੂਠ ਉਹ ਪਛਾਣ ਲੈਂਦਾ ਵੀ ਇਹ ਝੂਠ ਹੈ ਨਵੇਂ ਤੋਂ ਨਵਾਂ ਝੂਠ ਲਿਆ ਜਿਹੜਾ ਉਹਨੇ ਸੁਣਿਆ ਉਹਨੇ ਪਛਾਣ ਲਊ ਵੀ ਝੂਠ ਸੱਚ ਜਾਣਨ ਦੀ ਲੋੜ ਸਿਮਰਤ ਸਾਸਰਾ ਨਾਲ ਝੂੜਾ ਤਾਂ ਉਹੀ ਫੜ ਲੈਂਦੇ ਨੇ ਸੱਚ ਦਾ ਪਤਾ ਲੱਗ ਜਾਣਾ ਚਾਹੀਦਾ ਕਿਸੇ ਕਿਸਮ ਦਾ ਨਕਲੀ ਨੋਟ ਲਿਆਓ ਨਾ ਪਛਾਣ ਲੈਣਾ ਜਿਹਨੂੰ ਪਛਾਣਨਾ ਨਕਲੀ ਦੀ ਨਵਾਂ ਲਿਆਓ ਬਣਾ ਕੇ ਰੋਜ਼ ਨਵਾਂ ਬਦਲ ਕੇ ਲਿਆਈ ਜਾਓ ਨਕਲੀ ਨਵੇਂ ਤੋਂ ਨਵਾਂ ਝੂੜ ਕੋਈ ਲਿਆਈ ਜਾਓ ਉਹ ਕਿਹੜਾ ਉਹਨੂੰ ਵੀ ਇੱਕ ਝੂੜ ਦਾ ਪਤਾ ਜੋ ਪਛਾਣ ਵੀ ਦੂਰ ਨੂੰ ਪਛਾਣ ਨਹੀਂ ਸਕਦਾ ਸੱਚ ਦੇ ਪਛਾਣ ਦੀ ਲੋੜ ਹੈ ਝੂਠ ਨੂੰ ਪਛਾਣ ਦੀ ਲੋੜ ਨਹੀਂ ਹੁੰਦੀ ਝੂਠ ਦਾ ਆਪੇ ਪਛਾਣਿਆ ਜਾਣਾ ਸੱਚ ਨਾਲ ਮੇਲ ਨਹੀਂ ਖਾਣਾ ਝੂਠ ਹੈ ਜੋ ਗੱਲ ਸੱਚ ਨਾਲ ਮੇਲ ਨਹੀਂ ਖਾਂਦੀ ਝੂਠ ਹੈ ਉਹਦੇ ਕੋਲ ਤਾਂ ਅਸਲੀ ਨੋਟ ਹੈ ਸੱਚ ਹੈ ਉਹਦੇ ਨਾਲ ਜਿਹੜਾ ਮੇਲ ਨਹੀਂ ਖਾਂਦਾ ਝੂਠ ਹਾਂ ਇਹ ਉਹਨੂੰ ਪਤਾ ਲੱਗ ਜਾਂਦਾ ਵੀ ਇੱਥੋਂ ਝੂਠ ਹੈ ਇੱਥੋਂ ਦਾ ਇਹਨਾਂ ਨੇ ਇਹਨੂੰ ਵੜ ਲਿਆ ਹੂੰ ਨਾਨਕ ਭਗਤਾਂ ਨੂੰ ਸਦਾ ਵਿਗਾਸ ਨਾਨਕ ਕਹਿੰਦਾ ਭਗਤਾਂ ਨੂੰ ਸਦਾ ਵਿਗਾਸ ਹੋਇਆ ਰਿਸ਼ੀਆਂ ਮੁਨੀਆਂ ਨੂੰ ਸਦਾ ਵਿਗਾਸ ਨਹੀਂ ਹੋਇਆ ਸਿਮਰਤ ਸ਼ਾਸਤਰ ਵੇਦ ਪੜਨ ਵਾਲੇ ਨੂੰ ਸਦਾ ਵਿਕਾਸ ਨਹੀਂ ਹੋਇਆ ਵੇਦ ਪੜੇ ਬੜ ਪੰਡਤ ਹੋਏ ਹੋਏ ਕਹਦੇ ਨੇ ਫਿਰ ਜਿਹੜੇ ਹੋਏ ਨੇ ਵਰਸੀਆਂ ਉਹਨਾਂ ਦੀਆਂ ਬਣਾਈ ਦੀਆਂ ਹੁੰਦੀਆਂ ਨੇ ਜਿਹੜੇ ਮਰੇ ਹੀ ਨਹੀਂ ਉਹਨਾਂ ਦੀਆਂ ਵਰਸੀਆਂ ਉਹਨਾਂ ਰਹੇ ਜਿਉਂਦਿਆਂ ਦੀਆਂ ਵਰਸੀਆਂ ਬਰਸੀਆਂ ਦੀਆਂ ਜਿਹੜੇ ਅਮਰ ਹੋ ਜਾਣ ਉਹਨਾਂ ਦੀਆਂ ਵਰਸੀਆਂ ਬਣਾਈ ਦੀਆਂ ਹੋਇਆਂ ਦੀਆਂ ਬਣਾਈ ਦੀਆਂ ਸਿੱਖ ਵਰਸੀਆਂ ਬਣਾਉਂਦੇ ਨੇ ਕਿਉਂ ਆਪ ਮਰਨਾ ਹੈ ਨਾ ਇਹਨਾਂ ਨੂੰ ਪਤਾ ਹੈ ਮਰੀ ਮਰਦੇ ਹੀ ਹੈ ਦੁਨੀਆ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਲੋਕ ਕਿ ਅਮਰ ਹੋ ਜਾਈਦਾ ਜਿਹਨੂੰ ਇਹ ਸਮਝ ਅਮਰ ਹੋ ਜਾਈਦਾ ਉਹ ਵਰਸੀ ਨਹੀਂ ਮਨਾਉਂਦਾ ਦੂਆ ਤਾਂ ਮਨਾਊਗਾ ਦੂਆ ਤਾਂ ਸਰੀਰ ਤੱਕ ਹੀ ਜਾਣਦਾ ਵੀ ਸਰੀਰ ਹੈ ਨਹੀਂ ਹੁਣ ਮਰ ਗਿਆ ਇਹ ਆ ਸਾਡੇ ਸਰੀਰ ਆਵੇ ਸਾਨੂੰ ਦਰਸ਼ਨ ਲਵੇ ਉਹ ਜੁੜੇ ਤਾਂ ਤੁਸੀਂ ਮਾਇਆ ਨਾਲ ਹੋਇਆ ਤੁਹਾਨੂੰ ਕੀ ਪਤਾ ਅਮਰ ਕੀ ਹੁੰਦਾ ਇਹਨਾਂ ਨੂੰ ਕੀ ਸਮਝ ਆ ਅਮਰ ਪਦ ਕੀ ਹੁੰਦਾ ਹੈ ਇਹ ਤਾਂ ਅੱਖਾਂ ਦੇ ਬੈਠੇ ਨੇ ਇਹ ਸਾਨੂੰ ਯਾਦ ਆ ਕੇ ਦਰਸ਼ਨ ਦੇ ਦੇਣ ਜੇ ਦਰਸ਼ਨ ਦੇਤੇ ਗੁਰਦੁਆਰੇ ਤੋਂ ਧੱਕੇ ਮਾਰ ਕੇ ਬਾਹਰ ਵੀ ਕੱਢ ਦੇਣਗੇ ਕਿ ਉਹਨੇ ਤਾਂ ਹੀ ਬੋਲਣਾ ਨਾ ਜਿਹੜਾ ਵਿਆਖਿਆ ਹੀ ਕਰਨੀ ਫਿਰ ਉਹ ਬਾਹਰ ਕਰਨਗੇ ਵੀ ਕੀ ਸਬੂਤ ਹੈ ਤੇਰਾ ਤੂੰ ਨਾਨਕ ਅਜੇ ਤੋਂ ਨਾਲ ਹੀ ਗੱਲ ਕਹੇ ਆ ਕੇ ਜਿਹੜਾ ਉਹ ਕਹਿਣਗੇ ਹਾਂ ਇਹ ਨਾਨਕ ਚਾਹੇ ਤੋਂ ਵੀ ਬਹਿਰੂਪੀ ਆ ਜਵੇ ਕੋਈ ਨਾ ਜਦ ਮੰਨੀਆਂ ਲੋਕਾਂ ਨੇ ਉਹਦੀ ਗੱਲ ਨਾ ਹੁਣ ਮੰਨਣੇ ਇਹ ਐਵੇਂ ਬਕਵਾਸ ਕਰਦੇ ਹੁੰਦੇ ਨੇ ਸਭ ਲੋਕ ਜਿਹੜੇ ਆ ਜਾ ਆ ਕਰਦੇ ਨੇ ਜੇ ਆ ਜਵੇ ਆ ਗਿਆ ਖੜਾ ਆਹੀ ਗੜਨ ਨੇ ਆ ਕੇ ਇਹ ਚਪੇੜਾ ਕੌਣ ਦਊ ਬਾਣੀ ਮੰਨਣੀ ਨਹੀਂ ਆਇਆ ਆਇਆ ਸ੍ਰੀ ਜਣ ਇਹ ਸਭ ਪਖੰਡ ਹੈ ਜਿਹੜੇ ਮਾਇਆਧਾਰੀ ਹੁੰਦੇ ਨੇ ਪਖੰਡੀਓ ਹੁੰਦੇ ਨੇ ਜ਼ਾਹਰ ਕਰਨ ਨੂੰ ਜ਼ਾਹਰ ਕਰਦੇ ਨੇ ਅਸੀਂ ਬੜੇ ਸਿੱਖਾਂ ਬੜੇ ਸਾਨੂੰ ਵਿਛੋੜਾ ਹੈ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਹੈ ਹੋਰ ਉਹਨਾਂ ਨੂੰ ਪਹਿਲਾਂ ਹੀ ਪਤਾ ਪਹਿਲਾਂ ਹੀ ਲਿਖਿਆ ਹੈ ਸਭ ਕੁਝ ਗੁਰਬਾਣੀ ਚ ਵੀ ਹੈ ਜੇ ਉਦੋਂ ਵੀ ਸੀ ਹੁਣ ਵੀ ਨੇ ਹੁਣ ਕਿਹੜਾ ਕੱਢ ਗਏ ਸੁਣੀਏ ਦੁੱਖ ਪਾਪ ਦਾ ਨਾਸ ਸੁਣੀਏ ਜਿਨੇ ਬਾਣੀ ਸੁਣ ਲਈ ਦੁੱਖ ਪਾਪ ਦਾ ਨਾਸ ਹੋ ਗਿਆ ਅੰਦਰ ਨਾ ਉਹਦਾ ਅੰਦਰ ਕੋਈ ਦੁੱਖ ਹੈ ਨਾ ਪਾਪ ਹੈ ਜਿਹੜੇ ਪੁੱਲ ਪਾਪ ਨੂੰ ਮੰਨਦੇ ਨੇ ਉਹਨਾਂ ਨੇ ਬਾਣੀ ਸੁਣੀ ਹੋਣੀ ਹੈ ਗੁਰਬਾਣੀ ਸੁਣ ਕੇ ਵੀ ਪੁੱਲ ਪਾਪ ਦਾ ਨਾਸ ਹੋ ਜਾਂਦਾ ਆ ਜਿਹੜੀ ਗੁਰਬਾਣੀ ਹੈ ਜੇ ਇਹ ਸੁਣ ਲਵੇ ਧਿਆਨ ਨਾਲ ਪੁੰਨ ਪਾਪ ਦਾ ਨਾਸ ਹੈ ਦੁਖਦਾਰ ਪੁੰਨ ਪਾਪ ਦੋਹਾਂ ਦਾ ਨਾਸ ਹੋ ਜਾਂਦਾ ਇਹਨੂੰ ਸੁਣ ਕੇ ਦੁੱਖ ਸੁਖ ਦਾ ਨਾਸ ਹੋ ਜਾਂਦਾ ਪਾਪ ਪੁੰਨ ਦਾ ਨਾਸ ਹੋ ਜਾਂਦਾ ਅਜੋ ਸਿੱਖਾਂ ਨੇ ਸੁਣਿਓ ਨਹੀਂ ਜਿਹੜਾ ਸੁਣ ਲੂਗਾ ਉਹਦਾ ਨਾਸ ਹੋ ਜੂ ਜਿਹਨੇ ਨਹੀਂ ਸੁਣੀ ਨਾਸ ਇਹ ਨਹੀਂ ਸੁਣੀ ਜਿਹੜੇ ਰੋਜ਼ ਸੁਣਦੇ ਨੇ ਸੁਣਿਓ ਨਹੀਂ ਨਾ ਸੁਣਾਉਣ ਵਾਲਿਆਂ ਨੇ ਵੀ ਨਹੀਂ ਸੁਣੀ ਰਾਗੀਆਂ ਨੇ ਵੀ ਨਹੀਂ ਸੁਣੀ ਗ੍ਰੰਥੀਆਂ ਨੇ ਵੀ ਨਹੀਂ ਸੁਣੀ ਪ੍ਰਚਾਰਕਾਂ ਨੇ ਨਹੀਂ ਸੁਣੀ ਜਿਹਨੇ ਸੁਣ ਲਈ ਬਾਣੀ ਉਹਦਾ ਨਾਸ ਹੋ ਗਿਆ ਉਹਨਾਂ ਦੇ ਸਿਰ ਤੇ ਆਰੇ ਚੱਲ ਗਏ ਲਾਰੇ ਨਾ ਆਰੇ ਚਲਾਵੇ ਹੁਣ ਪਤਾ ਲੱਗ ਜੂਗਾ ਉਹ ਤਕੀਆਂ ਦੇ ਵਿਆਹ ਤੇ ਬੈਠ ਗਏ ਇਹਨਾਂ ਨੇ ਸੁਣੀ ਹੈ ਇਹਨਾਂ ਨੇ ਕਿਸੇ ਨੇ ਨਹੀਂ ਸੁਣੀ ਅਜੋ ਤਾਂ ਪੁੰਨ ਪਾਪ ਨੂੰ ਮੰਨੀ ਜਾਂਦੇ ਨੇ ਪਾਪ ਪੁੰਨ ਬਾਣੀ ਨਹੀਂ ਮੰਨਦੀ ਕਰਮ ਨੂੰ ਬਾਣੀ ਨਹੀਂ ਮੰਨਦੀ ਕਿਰਪਾ ਨੂੰ ਮੰਨਦੀ ਹੈ ਕਰਮ ਸੁਣਿਆ ਕੀ ਇਹਨਾਂ ਨੇ ਫਿਰ ਕੁਛ ਨਹੀਂ ਸੁਣਿਆ ਸੁਣਿਆ ਮਾਇਆ ਦਾ ਖੜਕਾ ਮਾਇਆ ਦਾ ਟੁੱਟਣ ਸੁਣੀਏ ਬਸ ਉਹ ਸੁਣੀਏ ਹੋਰ ਨਹੀਂ ਸੁਣੀਏ ਕਿ ਚੜਕ ਪੜਕ ਸੁਣੀ ਹੈ ਰਮਾਲਿਆਂ ਦੇ ਚੰਗ ਸੁਣੀ ਹੈ ਸੋਨਾ ਚੜਿਆ ਸੁਣਿਆ ਦੇਖਿਆ ਇਹ ਹੀ ਗੱਲਾਂ ਨੇ ਜਾਂ ਫਿਰ ਝੂਠ ਆ ਸੁਣਿਆ ਸਾਖੀਆਂ ਜਿਹੜਾ ਲੋਕੀਆਂ ਵਾਸਤੇ ਝੂਠ ਬੋਲਿਆ ਗਿਆ ਨਾ ਸਾਖੀਆਂ ਬਣਾ ਕੇ ਉਹ ਸੁਣਦੇ ਨੇ ਬੜੇ ਧਿਆਨ ਨਾਲ ਕਿਉਂਕਿ ਉਹ ਇਹਨਾਂ ਦੇ ਮਤਲਬ ਦੀ ਗੱਲ ਹੈ ਆ ਨਹੀਂ ਸੁਣਦੇ ਉਹਨਾਂ ਦੇ ਮਤਲਬ ਦੀ ਗੱਲ ਨਹੀਂ ਹੈ ਸੁਣੀ ਐ ਦੁੱਖ ਪਾਪ ਕਾ ਨਾਸ ਦੁੱਖ ਪਾਪ ਦਾ ਨਾਸ਼ ਹੋ ਜਾਂਦਾ ਹੈ ਜੇ ਸੁਣ ਲਵੇ ਬਾਣੀ ਕੋਈ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਆ ਗੁਰਬਾਣੀ ਜਿਹੜਾ ਉਪਦੇਸ਼ ਹੈ ਜਿਹਨਾਂ ਪਿਆਰ ਕਰੋ ਸੰਤਾਂ ਨੂੰ ਕਿਹਾ ਸੀ ਸੰਤਾਂ ਕੋਲ ਨਾ ਗੁਰਬਾਣੀ ਸੀ ਨਾ ਉਪਦੇਸ਼ ਸੀ ਆ ਜਿਹੜੇ ਹੁਣ ਫਿਰ ਜਦ ਗੁਰਬਾਣੀ ਨਾਲ ਉਹਨਾਂ ਨੇ ਪਿਆਰ ਧਰਨਾ ਸੀ ਤਾਂ ਸਿੱਖ ਬਣ ਜਾਣਾ ਸੀ ਸੰਤਾਂ ਨੇ ਜਿਵੇਂ ਸੰਤ ਵੀ ਸੰਤ ਨੇ ਬਾਣੀ ਵੀ ਸੁਣਦੇ ਨੇ ਸੁਣਾਉਂਦੇ ਵੀ ਨੇ ਨਾ ਸੁਣਿਆ ਨਾ ਸੁਣਾਉਂਦੇ ਨੇ ਆਪੇ ਨਹੀਂ ਸੁਣੀ ਕਿਸੇ ਸੰਤ ਨੇ ਤਾਂ ਜਦੋਂ ਸੁਣਨ ਦੇ ਸਿੱਖ ਬਣ ਜਾਂਦੇ ਜਿਹਨੂੰ ਜਰਾ ਵੀ ਸੁਣ ਜੂ ਸਿੱਖ ਕਹੂਗਾ ਸੰਤ ਨਹੀਂ ਕਹੂਗਾ ਸਮਝੇ ਨਹੀਂ ਸੰਤ ਕੀ ਹੁੰਦਾ ਗੁਰਬਾਣੀ ਦੇ ਸੰਤ ਕਿਹਨੂੰ ਮੰਨਿਆ ਹੋਇਆ ਤਾਂ ਸਮਝੇ ਨਹੀਂ ਦਾ ਸ਼ਾਸਤਰਾਂ ਜਿਹੜਾ ਮੰਨਿਆ ਹੋਇਆ ਉਹ ਸੰਤ ਨੇ ਗੁਰਬਾਣੀ ਵਾਲੇ ਸੰਤ ਨਹੀਂ ਹਨ ਗੁਰਬਾਣੀ ਵਾਲੇ ਹਰ ਕੇ ਸੰਤ ਹੁੰਦੇ ਨੇ ਦਾ ਸ਼ਾਸਤਰਾਂ ਵਾਲੇ ਸੰਤ ਬਨਾਰਸ ਇਕੱਠਾ ਹੁੰਦੇ ਨੇ ਜਿਹੜੇ ਬਾਹਰ ਕੱਪੜੇ ਪਾ ਕੇ ਸੰਤ ਬਣਦੇ ਨੇ ਬਹਿਰੂਪੀਏ ਉਹ ਬਰਾਸ ਕੇ ਠੱਗ ਨੇ ਸੰਤ ਦਾ ਜਨਮ ਲੈਂਦਾ ਹੀ ਨਹੀਂ ਜੀਵ ਨੇ ਤਾਂ ਸੰਤ ਦੀ ਸ਼ਰਣ ਜਾਣਾ ਇਹਦਾ ਮੂਲ ਸੰਤ ਹੈ ਆਪ ਸੰਤ ਨਹੀਂ ਹੈ ਆਪ ਕਹਿੰਦੇ ਸੰਤ ਬਣਨਾ ਹੈ ਇੰਨਾ ਹੀ ਨਹੀਂ ਪਤਾ ਵੀ ਸੰਤ ਬਣਨਾ ਹੈ ਜੇ ਸੰਤ ਨਹੀਂ ਤਾਂ ਹੀ ਬਣਨਾ ਹੈ ਸੰਤ ਹੈਗਾ ਅੱਧਾ ਸੰਤ ਹੈ ਅੱਧਾ ਅਸੰਤ ਹੈ ਅੱਧਾ ਅਸੰਤ ਹੈ ਦਾ ਸੰਤ ਹੈ ਸੰਤ ਸਰਣ ਜੋ ਜਨ ਭਰੇ ਇਹ ਜਨ ਬਣ ਕੇ ਸੰਤੀ ਸਰਣ ਚਲਿਆ ਜਾਂਦਾ ਹੈ ਜਨ ਮਤਲਬ ਗਿਆਨਵਾਨ ਬਣ ਕੇ ਜਨ ਦਾ ਮਤਲਬ ਗਿਆਨਵਾਨ ਗੁਰਬਾਣੀ ਨੂੰ ਸਮਝ ਕੇ ਆਪਣੇ ਮੂਲ ਦੇ ਨਾਲ ਮਿਲ ਜਾਂਦਾ ਹੈ ਸੰਤ ਦੀ ਸ਼ਰਨ ਚਲਿਆ ਜਾਂਦਾ ਸੰਤ ਸਰਣ ਜੋ ਜਨ ਪਰੇ ਸੇ ਜਨ ਉਦਣ ਹਰ ਉਹ ਉਹਦਾ ਉਧਾਰ ਦੇ ਕਾਬਲ ਹੋ ਉਹ ਬੋਹਤ ਵਿੱਚ ਪੈ ਗਿਆ ਜਾ ਕੇ ਉਹ ਇਹਨਾਂ ਨੇ ਅਰਥ ਕਰ ਲਿਆ ਅਸੀਂ ਸੰਤਾਂ ਸਾਡੀ ਛੱਡਣਾ ਆਉਣ ਲੋਕ ਠੱਗੀ ਸਿੱਧੀ ਬਈ ਅਸੀਂ ਤਾਂ ਸੰਤਾਂ ਲੋਕ ਸਾਡੀ ਆਉਣ ਛੱਡਣ ਇਹ ਠੱਗੀ ਐ ਸਿੱਧੀ ਬਨਾਰਸ ਕੇ ਠੱਗ ਇਹਨਾਂ ਨੂੰ ਕਹਿੰਦੇ ਨੇ ਉਹਨਾਂ ਨੂੰ ਪੁੱਛੋ ਫੇ ਉਧਰ ਜਾਣਗੇ ਲੋਕ ਤੁਸੀਂ ਤਾਂ ਉਧਰ ਨਹੀਂ ਹੋਏ ਤੁਹਾਨੂੰ ਦਾ ਗੁਰਬਾਣੀ ਦੇ ਅਰਥਾਂ ਨਾਲ ਨਹੀਂ ਤਾਂ ਪਤਾ ਤੁਹਾਨੂੰ ਦਾ ਬਣਿਆ ਤਾਂ ਇਹ ਸਮਝਾਓ ਉਹਦਾ ਅਰਥ ਕਿਵੇਂ ਹੁੰਦਾ ਗੁਰਬਾਣੀ ਅਨੁਸਾਰ ਉਹਦਾ ਅਰਥ ਸਮਝਾ ਕਿ ਕਿਵੇਂ ਹੁੰਦਾ ਮਾਲਾ ਨੂੰ ਬਾਣੀ ਕੰਡਮ ਕਰਦੀ ਹੈ ਤੁਹਾਡਾ ਜੋ ਨਾਮ ਜਪਦੇ ਉਹਨੂੰ ਕੰਡਮ ਕਰਦੀ ਹੈ ਗੁਰਬਾਣੀ ਦੇ ਤੁਹਾਨੂੰ ਗਿਆਨ ਹੈ ਨਹੀਂ ਗਿਆਨ ਨਾਮ ਹੈ ਉਹ ਤੁਹਾਡੇ ਕੋਲ ਹੈ ਨਹੀਂ ਤੁਸੀਂ ਸੰਤ ਕਿਵੇਂ ਬਣ ਗਏ ਪ੍ਰਚਾਰ ਹੋਣਾ ਚਾਹੀਦਾ ਤੇ ਇਸ ਕਿਸਮ ਨਾਲ ਸੰਤ ਸਾਰੇ ਹੀ ਖਤਮ ਸੇ ਹੁਣ ਹੋ ਜਾਣਗੇ ਤੁਸੀਂ ਤਾਂ ਡਾਂਗਾ ਲਾ ਕੇ ਮਗਰ ਹੋ ਸੰਤਾਂ ਦੇ ਇਦਾਂ ਨਹੀਂ ਕੋਈ ਖਤਮ ਹੁੰਦਾ ਜਾਇ ਜੇ ਰਹੇ ਹੋ ਜੇ ਤੁਸੀਂ ਹੋ ਗੰਗਾ ਲੈਣ ਦੀ ਮਗਰ ਨਹੀਂ ਆ ਰਾਮਚੰਦਰ ਕੀ ਲਸ਼ਕਾ ਫੇਰੋ ਸਾਰਿਆਂ ਤੇ ਥੋੜੀ ਡਾਲ ਤਾਂ ਇੱਕ ਦੇ ਮਗਰ ਜੋ ਜਿਹੜੇ ਬਾਕੀ ਨੇ ਸਾਰਿਆਂ ਦੀ ਫਿਰ ਜਾਂਦੀ ਹੈ ਵਾਰ ਇੱਕ ਵਾਰ ਇਹ ਲਾਠੀ ਸਾਰਿਆਂ ਤੇ ਫਿਰ ਜਾਂਦੀ ਹੈ ਰਾਮਚੰਦਰ ਕੀ ਲਸ਼ਕਾ ਇਹ ਰਾਮਚੰਦਰ ਕੀ ਲਸ਼ਕਾ ਹੈ ਰਾਮ ਨਾਮ ਦੀ ਲਾਠੀ ਹੈ ਇਹ ਰਾਮ ਨਾਮ ਦੀ ਗਿਆਨ ਖੜ ਇੱਕ ਵੀ ਪੈਦਾ ਹੋਣ ਦਿੰਦੀ ਸੰਤ ਸੰਤ ਕਿਵੇਂ ਪੈਦਾ ਹੋ ਜਾਂਦੇ ਸੰਤ ਦਾ ਪੈਦਾ ਕਦੇ ਹੋਏ ਨਹੀਂ ਅੱਜ ਤੱਕ ਗੁਰਬਾਣੀ ਜੋ ਸਾਬਤ ਕਰਨ ਵੀ ਸੰਤ ਪੈਦਾ ਹੁੰਦੇ ਨੇ ਉਹਦਾ ਜਨਮ ਮਰਨ ਦੇ ਵਿੱਚ ਹੁੰਦੇ ਹੀ ਨਹੀਂ ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰਉਪਕਾਰੀ ਆਏ ਕੌਣ ਹੁੰਦੇ ਜਿਹੜੇ ਜਨਮ ਮਰਨ ਦੇ ਵਿੱਚ ਨਹੀਂ ਜਿਹੜਾ ਜਨਮ ਮਰਨ ਜੋ ਸੰਤ ਨਹੀਂ ਅੱਧਾ ਹੀ ਜਨਮ ਮਰਨ ਜੇ ਅੱਧਾ ਹੈ ਨਹੀਂਗਾ ਇਹ ਵੀ ਜੀਵ ਅੱਧਾ ਹੀ ਜਨਮ ਮਰਨ ਜੇ ਅੱਧਾ ਨਹੀਂ ਹੈ ਜਨਮ ਮਰਨ ਜੇ ਸਤਗੁਰ ਜਾਗਤਾ ਹੈ ਤੇ ਉਹ ਪੂਲੀ ਲਈ ਹੈ ਉਹ ਇਹ ਅੱਧਾ ਹੀ ਜਨਮ ਮਰਨ ਜੇ ਅੱਧਾ ਨਹੀਂ ਹੈਗਾ ਜਨਮ ਮਰਨ ਜੇ ਅੱਧਾ ਬਾਹਰ ਹੈ ਜਨਮ ਮਰਨ ਅੱਧਾ ਹੀ ਮਾਇਆ ਚ ਜਿਹੜਾ ਜਨਮ ਮਰਨ ਤੇ ਬਾਹਰ ਹੈ ਉਹੀ ਸੰਤ ਹੈ